ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਏਗਾ ਹਾਂ ਚਿੱਤੇ ਅੰਦਰ ਸਭ ਕੋ ਆਪਣੇ ਚਿੱਤ ਦੇ ਅੰਦਰ ਹੀ ਜੋ ਚਿੱਤ ਵਧਾ ਆਪਣੇ ਚਿੱਤ ਵਿਆ ਹਰ ਕਰੇ ਜੋ ਮੇਰੇ ਚਿੱਤ ਨਾ ਸੱਚਖੰਡ ਦਾ ਜੋ ਚਿੱਤ ਬਣਾ ਹੈ ਇੱਕੋ ਹੀ ਚਿੱਤ ਬਣਾ ਸਭ ਦਾ ਸੱਚਖੰਡ ਆਵਾਦੀ ਜਾਏ ਜਿੰਨੀ ਮਰਜ਼ੀ ਹੋਵੇ ਉਹਦਾ ਇਹ ਚਿੱਤ ਬਣਾ ਹੈ ਸੋਚਣਾ ਨਹੀਂ ਉਹਦਾ ਚਿੱਤ ਬਣਾ ਹੁੰਦਾ ਸੋਚਣ ਤੇ ਨਹੀਂ ਫਰਕ ਇਹਨੂੰ ਸੋਚਣਾ ਨਹੀਂ ਕਿਹਾ ਚਿੱਤ ਬਣਾ ਕੇ ਲਫ਼ਜ਼ ਦੂਆ ਵਰਤੇ ਚਿੱਤ ਵਿੱਚ ਚਿੱਤ ਪਿਆ ਜਾਂਦਾ ਮਨ ਵਿੱਚ ਸੋਚਿਆ ਜਾਂਦਾ ਸੋਚਿਆ ਜਾਂਦਾ ਕਈ ਵਾਰ ਛੱਡਿਆ ਜਾਂਦਾ ਨਹੀਂ ਕਰਦਾ ਬਹੁਤੀ ਵਾਰ ਅਸੀਂ ਸੋਚਦੇ ਹਾਂ ਕਰਦੇ ਸੋਚਦੇ ਬਹੁਤ ਕੁਝ ਆ ਸਾਰੇ ਜਨਾ ਸੋਚਦਾ ਨਾ ਕਰਦੇ ਨੇ ਉਹ ਉਹਨਾਂ ਹੀ ਜਜ਼ਬਦਾ ਜਿੰਨਾ ਕਰਨਾ ਹੁੰਦਾ ਬਸ ਪਰ ਜਜ਼ਬਨ ਜਿਉਂ-ਜਿਉਂ ਜਦਵੀ ਜਾਂਦਾ ਤੇ ਉਦੋਂ ਕੰਮ ਹੋ ਹੀ ਜਾਂਦਾ ਨਾਲ ਦੀ ਨਾਲ ਪਿੱਛੇ ਮੁੜ ਕੇ ਤਾਂ ਦੇਖਣ ਵਾਲੀ ਗੱਲ ਹੈ ਜੀ ਇਹ ਨਹੀਂ ਆ ਵੀ ਜਦਵਲਿਆ ਵੀ ਫਿਰ ਉਹਦੇ ਵਿਚਾਰ ਕਰਦਾ ਨਹੀਂ ਉਹ ਤਾਂ ਹੋ ਗਿਆ ਨਾਲ ਦੀ ਨਾਲ ਚਿੱਤੇ ਅੰਦਰ ਸਭ ਕੋ ਵੇਗ ਨਜ਼ਰੀ ਇੱਕ ਚਲਾਏਗਾ ਆਪਣੇ ਚਿੱਤ ਵਿੱਚ ਜੋ ਚਿੱਤ ਬਸਾਇਆ ਉਹਦੇ ਅਨੁਸਾਰ ਸਭ ਨੂੰ ਚਲਾ ਰਿਹਾ ਹੈ ਜੋ ਚਿੱਤ ਦੇ ਅੰਦਰ ਉਹ ਵਿਚਾਰ ਕਰਨਾ ਚਾਹੁੰਦਾ ਹੈ ਜੋ ਦੀ ਇੱਛਾ ਪਰਮੇਸ਼ਰ ਦੀ ਸਾਰਿਆਂ ਜੋ ਦਾ ਧਿਆਨ ਹੈ ਕੋਈ ਉਹਦੇ ਹੁਕਮ ਤੋਂ ਬਾਹਰ ਜਾ ਨਹੀਂ ਸਕਦਾ ਵੇਖ ਨਦਰੀ ਹੇਠ ਚਲਾਏਗਾ ਜਬਰਦਸਤੀ ਚਲਾ ਰਿਹਾ ਹੈ ਕਿਸੇ ਦੀ ਹਿੰਮਤ ਨਹੀਂ ਵੀ ਨਾ ਚੱਲੇ ਜਿਵੇਂ ਕੋਈ ਆਪਣਾ ਪਲੈਨਟ ਰਾਹ ਇਧਰ ਉਧਰ ਬਦਲ ਲਵੇ ਕਿਸੇ ਦੀ ਹਿੰਮਤ ਨਹੀਂ ਜਿੱਥੇ ਦੇਵ ਦੀ ਡੋਰ ਛੱਡੀ ਹੋਈ ਉੱਥੇ ਦੇਵ ਬਦਲ ਸਕਦਾ ਉਹ ਤੋਂ ਬਾਅਦ ਹੀ ਜਾ ਸਕਦਾ ਰੌਲਾ ਬਾਅਦ ਮਰ ਗਏ ਮਰ ਗਏ ਫਲਾਣਾ ਰਾਹ ਕਟਾ ਗਿਆ ਜੀ ਫਲਾਣਾ ਪਲੈਨਟ ਨੇੜੇ ਨੂੰ ਆ ਗਿਆ ਹੁਣ ਜ਼ਮੀਨ ਨਹੀਂ ਰਹਿਣੀ ਹੁਣ ਉਹ ਨਹੀਂ ਰਹਿਣਾ ਥੋੜਾ ਜਿਹਾ ਕਰਕੇ ਦੇਖਦਾ ਵੀ ਇਹਨਾਂ ਨੂੰ ਜਦੇ ਰੌਲਾ ਪੈ ਜਾਂਦਾ ਕੁੱਤਾ ਕੁਝ ਵੀ ਨਹੀਂ ਬੁੱਧਾ ਕੁਝ ਵੀ ਨਹੀਂ ਜਦੋਂ ਉਹਨੇ ਕਰਨਾ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਜਦ ਕਰਨਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਵੇਖ ਤਦਰੀ ਹੈਡ ਚਲਾਏਗਾ ਚਲਾਏਗਾ ਆਪੇ ਦੇ ਵੜਿਆਈਆਂ ਆਪੇ ਹੀ ਕਰਨ ਕਰਾਏਗਾ ਆਪੇ ਦੇ ਵੜਿਆਈਆਂ ਆ ਜਿਹੜੀ ਵੜਿਆਈ ਦਿੱਤੀ ਹੈ ਨਾ ਗੁਰੂ ਨਾਨਕ ਜਿਵੇਂ ਬੋਲ ਰਹੇ ਨੇ ਵੜਿਆਈ ਦਿੱਤੀ ਹੈ ਕਿ ਸੰਸਾਰ ਵੱਡਾ ਬੁੱਧ ਹੈ ਸੰਸਾਰੀ ਵਡਿਆਈ ਦਿੱਤੀ ਹੈ ਬਾਅਦ ਸੰਸਾਰ ਵੱਡਾ ਬੁੱਧ ਸੰਸਾਰ ਹੈ ਵੀ ਬਖਤ ਵੱਡਾ ਸਾਰਿਆਂ ਨੂੰ ਵੱਡਾ ਕਿਉਂ ਆ ਉਹ ਵੱਡੇ ਦੀ ਵਡਿਆਈ ਕਰਦਾ ਕਿਸੇ ਛੋਟੇ ਦੀ ਵਡਿਆਈ ਨਹੀਂ ਕਰਦਾ ਜਿਹੜਾ ਵੱਡੇ ਦੀ ਵਡਿਆਈ ਕਰਦਾ ਵੱਡਾ ਜਿਹੜਾ ਵੱਡੇ ਦੀ ਵਡਿਆਈ ਨਹੀਂ ਕਰਦਾ ਛੋਟਾ ਵੱਡਾ ਸਭ ਤੋਂ ਪਰਮੇਸ਼ਰ ਸੱਚਖੰਡ ਦਾ ਹੁਕਮ ਸਭ ਤੋਂ ਵੱਡਾ ਹੈ ਕਿਉਂ ਉਹਦੇ ਅੰਡਰ ਹੈ ਸਭ ਕੁਝ ਚੱਲਦਾ ਹੁਕਮ ਹੈ ਅੰਦਰ ਸਭ ਕੋ ਹੁਕਮ ਵੱਡਾ ਹੈ ਜਿਹਦੇ ਜਿਹਦੇ ਅੰਡਰ ਸਭ ਕੋ ਅੰਦਰ ਹੈ ਜਿਹਦੇ ਸਭ ਕੁਝ ਉਹੀ ਵੱਡਾ ਨਾ ਜਿਹੜਾ ਹੁਕਮ ਦੀ ਵਡਿਆਈ ਨੂੰ ਸਮਝਾਉਂਦਾ ਦੱਸਦਾ ਵਡਿਆਈ ਕਰਦਾ ਉਹ ਵੱਡਾ ਉਹ ਵਡਿਆਈ ਹੈ ਸੰਸਾਰ ਦੀ ਵਡਿਆਈ ਸੰਸਾਰ ਉਹਦੀ ਵਡਿਆਈ ਕਰਦਾ ਉਹਨੇ ਆਪਣੀ ਨਾ ਕਰਾਉਣੀ ਚਾਹੁੰਦਾ ਨਾ ਕਰਦਾ ਸੰਸਾਰ ਉਹਨੂੰ ਵਡਿਆਈ ਧੱਕੇ ਨਾਲ ਦੇਈ ਜਾਂਦਾ ਧੱਕੇ ਨਾਲ ਦੇਈ ਜਾਂਦਾ ਜਿਹੜਾ ਤਾਂ ਹੈਗਾ ਗੁਰਮੁਖ ਉਹ ਤਾਂ ਉਹਨੂੰ ਵਡਿਆਈ ਨਹੀਂ ਦਿੰਦਾ ਵਡਿਆਈ ਪਰਮੇਸ਼ਰ ਨੂੰ ਦਿੰਦਾ ਉਹ ਉਹਦੀ ਇਸ ਗੱਲੋਂ ਵਡਿਆਈ ਸਮਝਦਾ ਹੈ ਮੰਨਦਾ ਹੈ ਕੋਈ ਆ ਜਿਹੜੇ ਦੁਨੀਆ ਦੇ ਵੱਡੇ ਨੇ ਇਹਨਾਂ ਨੂੰ ਵੱਡਾ ਦੁਨਿਆਵੀ ਲੋਕ ਵੱਡੇ ਨੇ ਉਹਨਾਂ ਨੂੰ ਤਾਂ ਵੱਡਾ ਜ਼ਰੂਰ ਹੈ ਸਾਰਿਆਂ ਨੂੰ ਕਿਉਂ ਸੱਚ ਨਾਲ ਜੁੜਿਆ ਹੈ ਝੂਠ ਨਾਲ ਜੁੜਿਆ ਉਹਦੀ ਉਮਰ ਵੱਡੀ ਹੋ ਗਈ ਹੁਣ ਉਹਨੇ ਹੁਣ ਤੋਂ ਬਾਅਦ ਦਾ ਸਾਰਾ ਡਰਾਮਾ ਦੇਖਣਾ ਬਾਕੀ ਕਿਸੇ ਨੇ ਨਹੀਂ ਦੇਖਣਾ ਜਾਂ ਸੋ ਜਾਣਾ ਜਾਦੀ ਦੇਖਣਾ ਉਹ ਉਹਨੇ ਜਾਗਦਾ ਹੀ ਰਹਿਣਾ ਗੁਰਮੁਖ ਜਾਗਾ ਨੀਂਦ ਨਾ ਸੋਵਾ ਜਿਹਨੂੰ ਨੀਂਦ ਨਹੀਂ ਆਉਂਦੀ ਸੌਣਾ ਨਹੀਂ ਉਹਦੀ ਉਮਰ ਲੰਬੀ ਆ ਜਿਹਨੂੰ ਨੀਂਦ ਆਉਂਦੀ ਉਹਦੀ ਉਮਰ ਜਿੰਨਾ ਚਿਰ ਸੁਣਦਾ ਉਹਨਾਂ ਚਿਰ ਉਮਰ ਘਟ ਜਾਂਦੀ ਹੈ ਇਸ ਕਰਕੇ ਸੰਤ ਕੇ ਦੁੱਖਨ ਆਰਜਾ ਘਟਾ ਬੜਾ ਸੰਤ ਕੇ ਦੁੱਖਨ ਆਰਜਾ ਘਟਾ ਉਹਦਾ ਮਤਲਬ ਇਹੀ ਹੈ ਉਹ ਜੋ ਬੜ ਜਾਂਦਾ ਜਾਂ ਗਰਭ ਜਾਂ ਜਾਦੂਈ ਆਰਜਾ ਘਟੀ ਹੋਈ ਆ ਉਹਦੀ ਜਿੰਨਾ ਚਿਰ ਤੇ ਜਾਂ ਜਾਦੂਈ ਆਰਜਾ ਘਟੀ ਹੋਈ ਆ ਉਹਦੀ ਜਿੰਨਾ ਜਦ ਸੰਸਾਰ ਜਨਮ ਲੈ ਕੇ ਸੁੱਤ ਜਾਂਦਾ ਹੈ ਪਰਮੇਸ਼ਰ ਨਾਲ ਨਹੀਂ ਜੁੜਿਆ ਹੋਇਆ ਉਹ ਵੀ ਆ ਜਾ ਘਟੀ ਵੀ ਸੁਪਨਾ ਚੱਲਦਾ ਉਹ ਵੀ ਆਪ ਜਾ ਘਟੀ ਗਈ ਜਾਂਦੀ ਜਾ ਉਦਿਓ ਹੀ ਉਹਦੀ ਹੈ ਜਿੰਨਾ ਜਰ ਹੁਕਮ ਨਾਲ ਜੁੜ ਕੇ ਤਮਾਸ਼ਾ ਦੇਖਦਾ ਨਾ ਸੰਸਾਰ ਦਾ ਜਿੰਨਾ ਜਰ ਤਮਾਸ਼ਾ ਕਰਦਾ ਹੈ ਅਰਜਾ ਨਹੀਂ ਹੈ ਜਾਂ ਤਮਾਸ਼ਾ ਦੇਖਦਾ ਫਿਰ ਅਰਜਾ ਦੇਖਣ ਆਇਓ ਜਗਤ ਤਮਾਸ਼ਾ ਜਿਹੜਾ ਦੇਖ ਰਿਹਾ ਹੁਕਮ ਨਾਲ ਜੁੜ ਕੇ ਦੇਖ ਰਿਹਾ ਆ ਦੇਖ ਕੇ ਦੱਸਿਆ ਹੋਇਆ ਜਿਹੜੀ ਉਤਲੀ ਪੰਕਤੀ ਪੜੀ ਆ ਤਮਾਸ਼ਾ ਦੇਖਿਆ ਦੇਖ ਕੇ ਦੱਸਿਆ ਹੁਣ ਚਿੱਟੇ ਅੰਦਰ ਸਭ ਕੋ ਵੇਖਦਾ ਨਹੀਂ ਹੇਠ ਚਲਾਇਆ ਦੇਖ ਕੇ ਦੱਸਿਆ ਦੇਖ ਕੇ ਦੱਸਿਆ ਹੋਇਆ ਉਧਰ ਹੁਕਮ ਦੇਖ ਰਿਹਾ ਹੈ ਉਹਦਾ ਚਿੱਤ ਦੇਖ ਰਿਹਾ ਪੜ ਰਿਹਾ ਉਧਰ ਜੋ ਕੁਝ ਹੋ ਰਿਹਾ ਉਹ ਦੇਖ ਰਿਹਾ ਦੋਹਾਂ ਨੂੰ ਇਕੱਠਾ ਦੇਖ ਰਿਹਾ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਸੁਣਾਈ ਇਹ ਤਾਂ ਦੇਖਣ ਵਾਲੇ ਦੀ ਗੱਲ ਹੈ ਕਰਨ ਵਾਲਾ ਨਹੀਂ ਹੈ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਉਂਦਾ ਆਪੇ ਹੀ ਕਰਮ ਕਰਾਉਂਦਾ ਜਿੰਨਾ ਅਸੀਂ ਕਰਮ ਕਰਦੇ ਹਾਂ ਉਹ ਵੀ ਉਹੀ ਕਰਾਉਂਦਾ ਹੈ ਜਿਹੜੀ ਉਹ ਕਿਰਪਾ ਕਰਦਾ ਉਹ ਵੀ ਉਹੀ ਕਰਦਾ ਉਹਦੀ ਕਿਰਪਾ ਸਾਡਾ ਕਰਮ ਇਕੱਠੇ ਹੀ ਨੇ ਅਸੀਂ ਜਿਹੜਾ ਕਰਮ ਕਰਦੇ ਆ ਉਹਦਾ ਕਰਮ ਕੀ ਹੈ ਉਹਦਾ ਕਰਮ ਕਰਪਾ ਹਰ ਕਰਮ ਉਹਦਾ ਕਰਪਾ ਕਰਮ ਹੁੰਦਾ ਭਲਾ ਕਰਨਾ ਕਰਮ ਜਿਹੜਾ ਹੈ ਨਾ ਕਿਰਪਾ ਭਲਾ ਹੀ ਹੁੰਦੀ ਹੈ ਜਦੋਂ ਤੇ ਕੋਈ ਕਰਮ ਬੁਰਾ ਹੁੰਦਾ ਹੀ ਨਹੀਂ ਉਹਦੀ ਕਿਰਪਾ ਹੀ ਕਿਰਪਾ ਜਿੰਨੇ ਕਰਮ ਉਹਦੇ ਕਿਰਪਾ ਹੀ ਉਤੇ ਹੋਏ ਨਹੀਂ ਕੁਛ ਉਤੇ ਕਿਰਪਾ ਹੀ ਹੋਊਗੀ ਬੁਰਾ ਤਾਂ ਹੁੰਦਾ ਨਹੀਂ ਹੋਏ ਬੁਰਾ ਤਾਂ ਹੁੰਦਾ ਨਹੀਂ ਕਿਰਪਾ ਹੀ ਹੋਊਗੀ ਉਹਦਾ ਕਰਮ ਵੀ ਕਿਰਪਾ ਹੀ ਹੈ ਹਰ ਕਰਮ ਉਹਦਾ ਕਿਰਪਾ ਹੈ ਉਹ ਕਰਮ ਦਾ ਨਾਮ ਹੀ ਕਿਰਪਾ ਹੈ ਆਪੇ ਹੀ ਕਰਮ ਕਰਾਏਗਾ ਹਾਂ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੁੰਦਾ ਜਦੋਂ ਕਿਰਪਾ ਇਹ ਸਮਝ ਲੈਂਦਾ ਫਿਰ ਕਰਮ ਕਰਤ ਹੋਏ ਨੇ ਕਾਮੀ ਫਿਰ ਜੇ ਕਰਮ ਕਰਦਾ ਵੀ ਹੁਕਮ ਜੋ ਦੀ ਆਪਣੀ ਕਾਮਨਾ ਪੁੱਛਦੀ ਜਿਹੜਾ ਕਰਾਉਣ ਵਾਲਾ ਉਹਦੀ ਕਾਮਨਾ ਅਸਲ ਜੋ ਕੁਝ ਅਸੀਂ ਕਰਦੇ ਹਾਂ ਉਹਦੇ ਪਿੱਛੇ ਸਾਡੀ ਕਾਮਨਾ ਨਹੀਂ ਹੈ ਕਰਵਾਉਣ ਵਾਲੇ ਦੀ ਕਾਮਨਾ ਤਾਂ ਸਾਤੋਂ ਕਰਾਉਂਦਾ ਜੋ ਸੰਸਾਰ ਕਰਦਾ ਕਰਵਾਉਣ ਵਾਲੇ ਦੀ ਕਾਮਨਾ ਹੈ ਉਹ ਅਸਲ 'ਚ ਸਾਡੀ ਕਾਮਨਾ ਨਹੀਂ ਅਸੀਂ ਆਪਣੀ ਕਾਮਨਾ ਵਿੱਚ ਘਸੋੜ ਲੈਂਦੇ ਜਦੋਂ ਉਹਨੇ ਫਿਰ ਗੱਲ ਗਲਤ ਹੋ ਜਾਂਦੀ ਹੈ ਕਰਮ ਕਰਤ ਹੋਏ ਨੇ ਇਸ ਕੋ ਹੋਦ ਪ੍ਰਾਪਤ ਬਸ ਫਿਰ ਉਹ ਸਵਾਮੀ ਨਾਲ ਜੁੜ ਗਿਆ ਹੁਕਮ ਨਾਲ ਜੁੜ ਗਿਆ ਫਿਰ ਹੁਕਮ ਦੀ ਸਮਝ ਆ ਗਈ ਉਹ ਵੀ ਇਹ ਮੈਂ ਤਾਂ ਕਰਦਾ ਨਹੀਂ ਕਰਾਉਂਦਾ ਤੂੰ ਮੇਰੀ ਕਾਮਨਾ ਨਹੀਂ ਜੋ ਮੈਂ ਕਰਦਾ ਤੇਰੀ ਕਾਮਨਾ ਜੋ ਕਰਦਾ ਹੈ ਵੀ ਉਹਦੀ ਕਾਮਨਾ ਸੱਚ ਹੈ ਸੱਚਾ ਜੋ ਸੰਸਾਰ ਕਰਦਾ ਕਾਮਨਾ ਪਰਮੇਸ਼ਰ ਦੀ ਹੈ ਇਹਦੇ ਪਿੱਛੇ ਨੂੰ ਕਾਮਨਾ ਕਹ ਲੋ ਚਾਹੇ ਇੱਛਾ ਕਹ ਲੋ ਕਾਮਨਾ ਕੀ ਹੁੰਦੀ ਇੱਛਾ ਹੀ ਹੁੰਦੀ ਹੈ ਪਾਣਾ ਹੀ ਹੁੰਦਾ ਨਾ ਆਪਣਾ ਪਾਣਾ ਹੈ ਆਪਣੇ ਪਾਣੇ ਨੂੰ ਵੀ ਤਾਂ ਕਾਮਨਾ ਹੀ ਕਿਹਾ ਆਪਣੇ ਪਾਣੇ ਜੇ ਚੱਲੇ ਭਾਈ ਵਿਛੜ ਜੋਟਾ ਖਾਏ ਆਪਣੀ ਕਾਮਨਾ ਅਨੁਸਾਰ ਜੇ ਚੱਲੇ ਵਿਛੜ ਜੋਟਾ ਖਾਏ ਪ੍ਰਭ ਕੇ ਪਾਣੇ ਜੇ ਚੱਲੇ ਵਿੱਚ ਮੋਹਿਤ ਬੈਠਾ ਹੈ ਉਹਦੀ ਕਾਮਨਾ ਉਹਦਾ ਪਾਣਾ ਸਾਡੀ ਕਾਮਨਾ ਸਾਡਾ ਪਾਣਾ ਪਰਮੇਸ਼ਰ ਦੀ ਕਾਮਨਾ ਦੇ ਅਨੁਸਾਰ ਸੰਸਾਰ ਚੱਲ ਰਿਹਾ ਹੈ ਤੁਸੀਂ ਆਪਣੀ ਕਾਮਨਾ ਨੂੰ ਕਦੇ ਮੰਨ ਕੇ ਚੱਲਦੇ ਹੋ ਜਦ ਆਪਣੀ ਕਾਮਨਾ ਮੰਨ ਕੇ ਚੱਲਦੇ ਹੋ ਫਿਰ ਪੁਰਪਾਵ ਮੰਨਣਾ ਪਊਗਾ ਫਿਰ ਗੱਲ ਪੈਂਦਾ ਪੁਰਪਾਵ ਦਾ ਹਾਰ ਜਦ ਉਹਦੀ ਕਾਮਨਾ ਨੂੰ ਆਪਣੀ ਕਾਮਨਾ ਬਣਾ ਲਿਆ ਜੇ ਉਹਦੀ ਕਾਮਨਾ ਰਹਿਣ ਦੇ ਇਹ ਬਰੀ ਹੈ ਫਿਰ ਪੁਰਪਾਵ ਤੋਂ ਬਰੀ ਹੈ ਪੁੰਨ ਪਾਪ ਕਰ ਹੁੰਦਾ ਜਦ ਜਾਣਦਾ ਮੈਂ ਕਰਦਾ ਜਦ ਲਗ ਜਾਣੇ ਮੈਂ ਕੁਝ ਕਰਦਾ ਮੰਨ ਲਿਆ ਨਾ ਆ ਗਿਆ ਫਸ ਗਿਆ ਇਹਦਾ ਆਪ ਫਸਦਾ ਆਪਣੀ ਗਲਤੀ ਨਾਲ ਕਰਦਾ ਫੁਰਦਾ ਕੁਝ ਨਹੀਂ ਹੈਗਾ ਆਪਣੇ ਬਿਆਨਾਂ 'ਚ ਫਸ ਜਾਂਦਾ ਕਰਦਾ ਤਾਂ ਕੁਝ ਨਹੀਂ ਹੈ ਬਿਆਨਾਂ ਬਿਆਨ ਵੀ ਕੋਈ ਫਸਦਾ ਕਾਦਾ ਹੈ ਬਿਆਨ ਵੀ ਭਰਮ ਹੈ ਔਰ ਕਿਹੜਾ ਤੇ ਕੋਈ ਦਫਾ ਲੱਗਦੀ ਹੈ ਦਫਾ ਕੋਈ ਨਹੀਂ ਲੱਗਦੀ ਇਹਦੇ ਤੇ ਇਹ ਆ ਵੀ ਆ ਭਰਮ ਭਾਈ ਦੂਰ ਕਰਿਆ ਜੋ ਭਰਮੇ ਭੁੱਲਾ ਦਾ ਇਹਦਾ ਦਾਵਾ ਇਸ ਭਰਮ ਕਰਕੇ ਹੀ ਅਗਲਾ ਜਨਮ ਲੈਣਾ ਪੈਂਦਾ ਇਸ ਭਰਮ ਕਰਕੇ ਅਗਲਾ ਜਨਮ ਲੈਣਾ ਪੈਂਦਾ ਮੈਂ ਕੁਝ ਕਰਦਾ ਇਹ ਅਪਰਾਧ ਨਹੀਂ ਹੈ ਮੈਂ ਕੁਝ ਕਰਦਾ ਇਹ ਅਪਰਾਧ ਨਹੀਂ ਹੈ ਮੈਂ ਕੁਝ ਕਰਦਾ ਮੰਨਣਾ ਇਹ ਕੀ ਹੈ ਉਹ ਵੀ ਸਾਲ ਪਤਾ ਨਹੀਂ ਲੱਗਦਾ ਉਹ ਵੀ ਸਾਧ ਹੈ ਹੋਰ ਕੁਝ ਨਹੀਂ ਹੈ ਮੈਂ ਕੁਝ ਕਰਦਾ ਆਲਾ ਅਪਰਾਧ ਨਹੀਂ ਅਪਰਾਧ ਜਦ ਬਣਦਾ ਜਦ ਪਤਾ ਲੱਗ ਗਿਆ ਵੀ ਆ ਐ ਕਰਨਾ ਨਹੀਂ ਕਰਦਾ ਜਾਣ ਕੇ ਝੂਠ ਦਾ ਪ੍ਰਚਾਰ ਕਰਦਾ ਜਾਣ ਕੇ ਦੂਜਿਆਂ ਦਾ ਦੁੱਧ ਵਗਾੜਦਾ ਦੁੱਧ ਪਾ ਕੇ ਘੱਲਿਆ ਸਾਰਿਆਂ 'ਚ ਤੂੰ ਕਾਜੀ ਘੋੜੀ ਜਦ ਆਪਾਂ ਕਹਿੰਦਾ ਕਾਜੀ ਘੋੜਦੀ ਹੈ ਚੰਗਾ ਭਲਾ ਸਾਰੇ ਦੁੱਧ ਪਾ ਕੇ ਭੇਜਿਆ ਬਚਪਨ ਤੋਂ ਜਮਦਿਆਂ ਦੇ ਵਿੱਚ ਬਾਲ ਬੁੱਧ ਦੁੱਧ ਹੁੰਦਾ ਤੂੰ ਕਾਜੀ ਕੋਲ ਹੀ ਜਾਂਦਾ ਇਹ ਅਪਰਾਧ ਹੈ ਅਪਰਾਧ ਤਾਂ ਇਹ ਹੈ ਕਾਜੀ ਕੋਲ ਨਹੀਂ ਅਪਰਾਧ ਹੈ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਇੰਦਾ ਵੱਡੋ ਵੱਡਾ ਵੱਡ ਮੇਦਨੀ ਵੱਡੇ ਤੋਂ ਵੱਡਾ ਹੋਵੇ ਕਿੱਡਾ ਵੱਡਾ ਜਿਵੇਂ ਧਰਤੀ ਹੈ ਜਦੋਂ ਸਾਰੇ ਲਾਏ ਨੇ ਨਾ ਕੰਮ ਧਰਤੀ ਵੀ ਕੰਮ ਲਾਈ ਹੋਈ ਹੈ ਭਾਈ ਜੇ ਮੌਸਮ ਬਦਲਦੇ ਨੇ ਧਰਤੀ ਘੁੰਮਦੀ ਹੈ ਸੂਰਜ ਚੜਦਾ ਛਿਪਦਾ ਦੇ ਰਾਤ ਵੱਧਦੇ ਨੇ ਤਾਂ ਹੀ ਇੱਥੇ ਕੁਝ ਪੈਦਾ ਹੁੰਦਾ ਤੇ ਪੈਦਾ ਤਾਂ ਕੁਝ ਨਾ ਹੋਵੇ ਜੇ ਧਰਤੀ ਖੜੀ ਹੋਵੇ ਨਾ ਕੁਝ ਵੀ ਪੈਦਾ ਨਹੀਂ ਹੁੰਦਾ ਮੌਸਮ ਬਦਲਣਾ ਪੈਦਾ ਤਾਂ ਕੀ ਹੋਵੇ ਰਹਿ ਨਹੀਂ ਸਕਦਾ ਕੋਈ ਜੋ ਇਹ ਵੀ ਕੰਮ ਲਾਈ ਹੋਈ ਹੈ ਵੱਡੋ ਵੱਡਾ ਵੱਡ ਮੇਦਰੀ ਸੁਰਿੰਦਰ ਤੋਂ ਏਡੇ ਏਡੇ ਵੱਡੇ ਵੀ ਜਿਹੜੇ ਮੇਦਰੀ ਜਿਹੜੇ ਨੇ ਨਾ ਸਾਡੇ ਕੋਲ ਤਾਂ ਧਰਤੀਓ ਵੱਡੀ ਆ ਭਾਵੇਂ ਤੋਂ ਵੱਡੇ ਪਲਾਨ ਨੇ ਆਮ ਆਦਮੀ ਨੂੰ ਕੀ ਪਤਾ ਵੀ ਇਹ ਤੋਂ ਵੱਡਾ ਕੋਈ ਹੈ ਸਾਇੰਸਦਾਨਾਂ ਨੂੰ ਪਤਾ ਉਹ ਤਾਂ ਆਪਣੀ ਖੋਜ ਤੇ ਬਾਅਦ ਪਤਾ ਲੱਗਿਆ ਜੇ ਸੁਧਾਰਨਾ ਆਦਮੀ ਨੂੰ ਉਹਨੇ ਦੱਸਤਾ ਉਹ ਦੇਖ ਭਾਈ ਏਡੀ ਵੱਡੀ ਧਰਤੀ ਆ ਨਾ ਇਹ ਵੀ ਕੰਮ ਲਈ ਹੋਈ ਹੈ ਸਮਝਾਉਣਾ ਹੀ ਸੀਗਾ ਜਿੰਨੀ ਉਹਦੀ ਨੌਲੇਜ ਆ ਉਹਦੇ ਦਾਇਰੇ ਨਾਲ ਇਹਨੂੰ ਸਮਝਾਤਾ ਵੱਡੇ ਤੋਂ ਵੱਡੀ ਧਰਤੀ ਆਪਾਂ ਮੰਨਾਂਗੇ ਸਿਰੇ ਸਿਰ ਧਰਦੇ ਸਾਰਿਆਂ ਦੇ ਸਿਰ ਤੇ ਉੱਤੇ ਉਹਦਾ ਹੁਕਮ ਹੈ ਸਿਰੇ ਸਿਰ ਦਾ ਮਤਲਬ ਸਾਰੇ ਇਹਨਾਂ ਦੇ ਸਿਰ ਤੇ ਵੀ ਉਹਦਾ ਹੁਕਮ ਹੈ ਸੱਦੇ ਲੱਗੇ ਹਜੇ ਵੀ ਸਾਰੇ ਸੱਦੇ ਲਾਇੰਦਾ ਅਦਰੋ ਪੁੱਠੀ ਜੇ ਕਰੇ ਸੁਲਤਾਨਾ ਕਾ ਉਤਰਾਇੰਦਾ ਜੇ ਪੁੱਠੀ ਕਰ ਲਵੇ ਨਾ ਆਪਣੇ ਇੱਕ ਤਾਂ ਹੁੰਦਾ ਸਿੱਧੀ ਕਿਰਪਾ ਪਰ ਜੇ ਸਿੱਧੇ ਨਾ ਚੱਲਣ ਪਾਵਰ ਦੇ ਦੇਵੇ ਕਿਸੇ ਨੂੰ ਪਾਵਰ ਤਾਂ ਉਹਦੀ ਦਿੱਤੀ ਹੋਈ ਹੈ ਨਾ ਸੁਲਤਾਨ ਨੂੰ ਔਰ ਉਹ ਫਿਰ ਉਹਦਾ ਕਰੇ ਬਿਸੂ ਉਹਦੇ ਨਾਲ ਕਰੇ ਜ਼ੁਲਮ ਪਾਵਰ ਦਿੱਤੀ ਹੈ ਸੇਵਾ ਕਰਨ ਵਾਸਤੇ ਪਾਵਰ ਉਹਨੂੰ ਦਿੱਤਾ ਜੀ ਤੇ ਵਿਸ਼ਵਾਸ ਹੁੰਦਾ ਸੇਵਾ ਕਰਨ ਵਾਸਤੇ ਔਰ ਉਹ ਮਿਸਯੂਜ਼ ਕਰ ਲਾ ਜਿਵੇਂ ਪਾਵਰ ਦਾ ਹੰਕਾਰੀ ਹੋ ਪਾਵਰ ਨੂੰ ਰਿਐਕਸ਼ਨ ਕਰ ਜਵੇ ਰਿਐਕਸ਼ਨ ਵੀ ਤਾਂ ਕਰ ਜਾਂਦੀ ਹੈ ਪਾਵਰ ਕੁਰਸੀ ਕਰ ਜਵੇ ਉਹਨੂੰ ਰਿਐਕਸ਼ਨ ਰਿਐਕਟ ਕਰ ਜਵੇ ਪਾਵਰ ਫਿਰ ਕਾਉ ਕਰਾਂਦਾ ਦਾ ਕਾਸ ਹੂਸ ਹੁੰਦਾ ਨਾ ਕਾ ਕੇ ਵੀ ਜਨਮ ਜੁਨੀਆਂ ਨੇ ਕਾ ਜੁਨੀਆਂ ਹਰੀ ਅਸਾਰੇ ਦੇ ਪੈਰਾਂ ਥੱਲੇ ਸਾਰੇ ਪੈਰਾਂ ਥੱਲੇ ਵੱਧ ਕੇ ਨਿਕਲਦੇ ਨੇ ਇਹਨੂੰ ਫਿਰ ਕਾਸ ਨੂੰ ਇੰਨਾ ਥੱਲੇ ਸੜ ਦਿੰਦਾ ਜਾਨਵਰਾਂ ਦੇ ਵੀ ਪੈਰਾਂ ਥੱਲੇ ਆ ਜਾਂਦੇ ਸਾਰੇ ਲਤੜ ਕੇ ਰੰਗ ਜਾਂਦੇ ਨੇ ਉੱਤੇ ਦਰਖਤ ਤਾਂ ਫੇਰ ਵੱਡੇ ਵੱਡੇ ਨੇ ਦਰਖਤ ਤਾਂ ਉੱਚੇ ਨੇ ਨਾ ਮਜ਼ਬੂਤ ਨੇ ਕਾ ਕੀ ਹੈ ਛੋਟੇ ਦੇ ਛੋਟਾ ਜਾਨਵਰ ਵੀ ਉੱਤੋਂ ਹੀ ਖਾਂਦਾ ਜਿਉਂਦੀ ਨੂੰ ਬਰੀਕ ਬਰੀਕ ਉੜਨ ਵਾਲੇ ਵੀ ਘਾਹ ਦੇ ਉੱਤੇ ਬਹਿ ਕਰੂ ਦੇਖੋ ਨਾ ਛੋਟੇ ਛੋਟੇ ਜਾਨਵਰ ਪੱਤੇ ਉੱਤੇ ਬਹਿ ਕੇ ਖਾਂਦੇ ਉੱਤੋਂ ਉਦੋਂ ਵੀ ਛੋਟੇ ਕਮਜ਼ੋਰ ਪਰ ਉੜਨ ਵਾਲੇ ਚੇਤਨ ਉੱਤੇ ਕਾਹ ਕਰਾਇਦਾ ਕਾਹ ਫੂਸ ਹੈ ਨਾ ਜਿਵੇਂ ਧਰਤੀ ਤੇ ਇਹਦੇ ਜਾਨ ਸਾਰੇ ਇਹ ਜਿਹੇ ਜੁਨੀਆਂ 'ਚ ਪਾ ਦਿੰਦਾ ਜਿਹੜੇ ਭਲੇਖੇ 'ਚ ਫਿਰਦੇ ਉਹ ਰਾਜਾ ਨੂੰ ਡਰਾਇਆ ਸੱਚ ਵੀ ਹੈ ਇਹ ਇਹ ਸਭ ਜੁਨੀਆਂ ਨੇ ਸਭ ਜੁਨੀਆਂ ਨੇ ਕਾਹ ਕਰਾਇਆ ਦਾ ਦਰ ਮੰਗਲ ਭਿੱਖਣਾ ਪੈਂਦਾ ਜੇ ਹੋਰ ਕੁਝ ਹੋਵੇ ਫਿਰ ਉਹ ਦਰ ਤੇ ਮੰਗਦੇ ਨੇ ਨਾ ਤੇ ਵੀ ਸਾਡਾ ਹੁਣ ਮਾਫ ਕਰ ਦੇ ਉਹ ਸੁਣਦਾ ਹੀ ਨਹੀਂ ਉਹਦੀ ਗੱਲ ਛੇਤੀ ਦੀ ਪੁਕਾਰ ਤਾਂ ਹੈ ਕਿ ਛੇਦੀ ਸੁਣ ਲੈਂਦਾ ਨਾ ਹਾਥੀ ਦੀ ਹਾਲ ਬਾਅਦ ਚ ਸੁਣਦਾ ਹਾਥੀ ਵੱਡਾ ਹੁੰਦਾ ਮੈਨੇ ਚੀਟੀ ਦੀ ਪਹਿਲਾਂ ਸੁਣ ਲੈਂਦਾ ਉਹ ਵਿਚਾਰੀ ਛੋਟੀ ਹੈ ਨਾ ਹਾਥੀ ਦੀ ਲੇਟ ਸੁਣਦਾ ਇਹ ਰਾਜਾ ਹਾਥੀ ਹੁੰਦਾ ਜੀ ਲੇਟ ਸੁਣਦਾ ਸਰਕਾਰੀ ਦੀ ਪੁਕਾਰ ਲੇਟ ਸੁਣਦਾ ਜਿਹੜਾ ਦੀਨ ਹੈ ਉਹਦੀ ਪੁਕਾਰ ਛੇਦੀ ਸੁਣਦਾ ਕਮਜ਼ੋਰ ਦੀ ਪੁਕਾਰ ਛੇਦੀ ਸੁਣਦਾ